ਢਿੱਗ ਢੁੰਡੇ ਕਤ ਆਨਾ ਢੁੰਡਤ ਹੀ ਟਹਿ ਗਏ ਪਰਾਨਾ ਚੜ ਸਮੇਰ ਢੁੰਡ ਜਬ ਆਵਾ ਜਿਹ ਗੜ ਗੜਿਓ ਸੁਗੜ ਮਹਿ ਪਾਵਾ ਪਹਿਲਾਂ ਆਦਮੀ ਅਸਲ ਜੇ ਕਬੀਰ ਆਤਮ ਕਥਾ ਦਾ ਇਹੋ ਅਸੀਂ ਹੱਡ ਬੀਤੀ ਕਹੋ ਉਹਦੀ ਆਪਣੀ ਜਿਵੇਂ ਉਹਨੂੰ ਦੱਸਿਆ ਹੋਇਆ ਸੀ ਕਿ ਕਿਤੇ ਬਾਹਰ ਰਹਿੰਦਾ ਬਾਹਰ ਹੈ ਕੋਈ ਉੱਥੇ ਬਤਾੜੀ ਨਦੀ ਪਾਰ ਕਰਨੀ ਪੈਂਦੀ ਹੈ ਸੁਰਗ ਬਾਹਰ ਹੈ ਜਿਵੇਂ ਵੀ ਸੀ ਉਹਨੂੰ ਦੱਸਿਆ ਹੋਇਆ ਉਹਦਾ ਉਹ ਬਾਹਰ ਮੁਖੀ ਢੂੜਦਾ ਸੀ ਇੱਥੋਂ ਸਵੇਰ ਅਸਲ ਸਵੇਰ ਪਰਬਤ ਤੇ ਨਾ ਕਬੀਰ ਗਿਆ ਨਾ ਕੋਈ ਸਾਨੂੰ ਇਤਿਹਾਸ ਮਿਲਦਾ ਨਾ ਉਹ ਆਪ ਕਹਿੰਦਾ ਹੁਣ ਚੜ ਸਵੇਰ ਢੂੜ ਜਦ ਆਵਾ ਕਹਿ ਰਿਹਾ ਆਵਾ ਆਪਣੇ ਵਾਸਤੇ ਕਹਿ ਰਿਹਾ ਹੁਣ ਇਹ ਤੋਂ ਅਸੀਂ ਲੈਣੇ ਵੀ ਸਵੇਰ ਦਾ ਅਰਥ ਗੁਰਬਾਣੀ 'ਚ ਹੈ ਕਿ ਸਵੇਰ ਪਰਬਤ ਦਾ ਅਰਥ ਕੀ ਹੈ ਸਮਝੇ ਸਵੇਰ ਦਾ ਅਰਥ ਹੈਗਾ ਅਸਲ ਦੇ ਵਿੱਚ ਉੱਚੀ ਜਗ੍ਹਾ ਸਵੇਰ ਪਰਬਤ ਉਹ ਸ਼੍ਰੰਖਲਾ ਨੂੰ ਕਹਿੰਦੇ ਨੇ ਹਿਮਾਲਾ ਦੇ ਵਿੱਚ ਜਿਹੜੀ ਸਭ ਤੋਂ ਉੱਚੀ ਚੋਟੀ ਉਹ ਸਵੇਰ ਕਹਿੰਦੇ ਨੇ ਜਿਹਨੂੰ ਅਸੀਂ ਮਾਉਂਟ ਐਵਰੈਸਟ ਕਹਿੰਦੇ ਇਹ ਉਸੇ ਨੂੰ ਸਵੇਰ ਕਹਿੰਦੇ ਹੁੰਦੇ ਨੇ ਪਹਿਲੋ ਸਵੇਰ ਆ ਜਿਹੜਾ ਸਿਰ ਹੈ ਇਹ ਬੋਡੀ ਸਾਰਿਆਂ ਨੂੰ ਚੀਜ਼ ਹੈ ਤਿਰਕੁਟੀ ਜਿਹਨੂੰ ਅਸੀਂ ਕਹਿੰਦੇ ਇਹ ਲਾਗਾ ਵੀ ਤਿਰਕੁਟੀ ਨੂੰ ਤਰ ਕਵਰ ਹੈ ਦਿੱਤਾ ਹੋਇਆ ਹੱਡੀ ਹੈ ਖੋਪਰੀ ਹੈ ਉਹ ਤੇ ਬਰਫ ਟਕੀ ਹੋਈ ਹੈ ਜਿਵੇਂ ਇਹ ਇਸੇ ਨੂੰ ਸਵੇਰ ਪਰਬਤ ਕਹਿੰਦੇ ਨੇ ਗੁਰਬਾਣੀ ਦੀ ਭਾਸ਼ਾ ਵਿੱਚ ਅਸਲ 'ਚ ਇਹ ਤੋਂ ਲੈ ਕੇ ਸਵੇਰੋ ਸਵੇਰ ਬਣਾਇਆ ਸੀ ਜਿਵੇਂ ਅੰਮ੍ਰਿਤ ਸਰੋਵਰ ਪਹਿਲਾਂ ਗੁਰਬਾਣੀ ਚ ਆਇਆ ਬਾਅਦ ਚ ਅਸੀਂ ਅੰਮ੍ਰਿਤ ਸਰੋਵਰ ਉੱਥੇ ਬਣਾਇਆ ਗੁਰਬਾਣੀ ਨੇ ਕਿਸੇ ਦੀ ਗੱਲ ਨਹੀਂ ਕੀਤੀ ਹੈ ਨਕਲ ਬਾਅਦ ਦੇ ਵਿੱਚ ਗੁਰਬਾਣੀ ਦੇ ਲਫ਼ਜ਼ਾਂ ਦੀ ਹੋਈ ਹੈ ਇੱਥੇ ਬੇਗਮਪੁਰਾ ਸੰਸਾਰ ਜਿੱਤੇ ਕਿਤੇ ਨਹੀਂ ਸੀ ਕੋਈ ਤੀਰਥ ਬੇਗਮਪੁਰਾ ਨਹੀਂ ਹੈ ਕੋਈ ਸ਼ਹਿਰ ਦਾ ਨੂੰ ਬੇਗਮਪੁਰਾ ਨਹੀਂ ਹੈ ਜਦੋਂ ਬੇਗਮਪੁਰਾ ਇੱਕ ਲਫ਼ਜ਼ ਘੜਿਆ ਗਿਆ ਗੁਰਬਾਣੀ 'ਚ ਤਾਂ ਇੱਥੇ ਬੇਗਮਪੁਰਾ ਗੁਰਦੁਆਰੇ ਬਣ ਲੱਗ ਕੱਲ ਨੂੰ ਕੋਈ ਸ਼ਹਿਰ ਦਾ ਨੂੰ ਵੀ ਬੇਗਮਪੁਰਾ ਹੋ ਸਕਦਾ ਰੱਖਿਆ ਜਾ ਸਕਦਾ ਜਿਵੇਂ ਅੰਮ੍ਰਿਤਸਰ ਰੱਖ ਲਿਆ ਸੀ ਸੰਸਾਰ ਨਕਲ ਕਰਦਾ ਹੈ ਬ੍ਰਹਮ ਗਿਆਨ ਦੀ ਬ੍ਰਹਮ ਗਿਆਨ ਨੇ ਕਿਸੇ ਦੀ ਨਕਲ ਨਹੀਂ ਕੀਤੀ ਗੁਰੂ ਕੀ ਲੋੜਾ ਨਕਲ ਕਰਦੇ ਨਕਲ ਘੱਟ ਅਕਲ ਵਾਲਾ ਕਰਦਾ ਹੁੰਦਾ ਵੱਧ ਅਕਲ ਵਾਲੇ ਦੀ ਕਦੇ ਵੀ ਵੱਧ ਅਕਲ ਵਾਲਾ ਘੱਟ ਅਕਲ ਵਾਲੇ ਦੀ ਨਕਲ ਨਹੀਂ ਕਰਦਾ ਉਹਦਾ ਲੀਡ ਕਰਦਾ ਜਿਹੜਾ ਲੀਡ ਕਰਦਾ ਨਕਲ ਉਹ ਕਰੂਗਾ ਕਿ ਜਿਹੜਾ ਉਹਦੇ ਪਿੱਛੇ ਲੀਡਰ ਲੈ ਜਾ ਰਿਹਾ ਨਕਲ ਉਹ ਕਰੂਗਾ ਲੀਡ ਕਰਨ ਵਾਲਾ ਅੱਗੇ ਅੱਗੇ ਹੁੰਦਾ ਜਿਹਨਾਂ ਨੂੰ ਲੀਡ ਕਰ ਰਿਹਾ ਪਿੱਛੇ ਪਿੱਛੇ ਹੁੰਦੇ ਇਹ ਗੱਲ ਬਹੁਤ ਇੰਪੋਰਟੈਂਟ ਹੈ ਅਸੀਂ ਅਸਲ ਦੇ ਵਿੱਚ ਲਫ਼ਜ਼ਾਂ ਦੇ ਅਰਥ ਜਿਹੜੇ ਬਾਅਦ ਦੇ ਵਿੱਚ ਬਣਾਏ ਨੇ ਲੋਕਾਂ ਨੇ ਨਸਲ ਉਹਨਾਂ ਨੂੰ ਸੱਚ ਮੰਨ ਲਿਆ ਦੂਜਿਆਂ ਨੂੰ ਉਹਨਾਂ ਦੇ ਪਿੱਛੇ ਅਸੀਂ ਸਮਝਦੇ ਵੀ ਦੂਜੇ ਲਫ਼ਜ਼ ਬਾਅਦ ਚ ਘੜੇ ਹੋਏ ਨੇ ਐ ਗੁਰਬਾਣੀ ਵਾਲੇ ਸ਼ਬਦ ਬਾਅਦ ਚ ਨੇ ਪਹਿਲਾਂ ਘੜੇ ਹੋਏ ਜਿਵੇਂ ਸਾਧ ਸੰਤ ਜਿਹੜੇ ਅਸੀਂ ਸਾਧ ਸੰਤ ਬੰਦੀ ਬੈਠੇ ਹਾਂ ਉਹੀ ਗੁਰਬਾਣੀ ਵਾਲੇ ਸਾਧ ਸੰਤਾਂ ਦਾ ਸਥਾਨ ਲਾ ਲਿਆ ਵੀ ਇਹੀ ਸਾਧ ਸੰਤ ਹੁੰਦੇ ਨੇ ਹੋਰ ਤਾਂ ਹੁੰਦੇ ਹੀ ਨਹੀਂ ਉਹਨਾਂ ਨੇ ਜਿਹੜੇ ਸਾਧ ਸੰਤ ਪਹਿਲਾਂ ਕ੍ਰੀਏਟ ਕੀਤੇ ਸੀ ਲਫ਼ਜ਼ ਜੋ ਮਨ ਨੂੰ ਸੁਧਾਰ ਲੂਗਾ ਸਾਧ ਲੂਗਾ ਉਹ ਸਾਧ ਹੋ ਜੂ ਮਨ ਸਾਧੇ ਸਿੱਧ ਉਹਨੂੰ ਸਮਝ ਆ ਜੂਗੀ ਦਰਾਕਾਰ ਦੀ ਦਰਾਕਾਰ ਕੀ ਹੁੰਦਾ ਇਹ ਦੂਜੀ ਗੌੜੀ ਦੇ ਵਿੱਚ ਜਿਹੜਾ ਹੈ ਨਾ ਪੰਜਵੇਂ ਪਾਸ਼ਾ ਦੀ ਗੌੜੀ ਦਾ ਗਾਊਗਾ ਇਹਦੇ ਵਿੱਚ ਬਾਬੂ ਰਖਰੀ ਉਹਦੇ ਚੋਂ ਕਲੀਅਰ ਹੋਊਗਾ ਸਾਰੀ ਗੱਲ ਇਹ ਤੋਂ ਬਾਅਦ ਕਰੋਗੇ ਉਹ ਜੋ ਹੋਰ ਇਹੀ ਗੱਲ ਹੋਰ ਬਹੁਤ ਵਿਸਤਾਰ ਨਾਲ ਕਲੀਅਰ ਹੋਊਗੀ ਸਾਰੀਆਂ ਗੱਲਾਂ ਸਾਰੇ ਪੱਖ ਕਲੀਅਰ ਹੋ ਗਏ ਉਹਦੇ ਵਿੱਚ ਇਹ ਥੋੜਾ ਜਿਹਾ ਔਖੇ ਔਖੇ ਨੇ ਛੋਟੇ ਛੋਟੇ ਸ਼ਲੋਕਾਂ ਦੀ ਗੱਲ ਕੀਤੀ ਹੋਈ ਹੈ ਉੱਥੇ ਇਸੇ ਗੱਲ ਨੂੰ ਵਿਸਤਾਰ ਨਾਲ ਕੀਤਾ ਹੈ ਟੱਡਾ ਬਾਹਰ ਟੋਲਦਾ ਸੀ ਕਬੀਰ ਸਾਰੀ ਦੁਨੀਆ ਬਾਹਰ ਟੋਲਦੇ ਸੀ ਬਾਹਰ ਟੋਲਦੇ ਸੇ ਪਰ ਭੁਲਾਈ ਬਾਹਰ ਟੋਲਣ ਵਾਲੇ ਜਦੋਂ ਕਬੀਰ ਫਿਰ ਗਿਆ ਨੂੰ ਹਰੋ ਨੂੰ ਗਿਆ ਤਾਂ ਅੰਦਰ ਹੈ ਤੇਰੇ ਜਿਹਨੂੰ ਤੂੰ ਟੋਲਦਾ ਕਿਉਂ ਅੰਦਰ ਬੰਦੇ ਵੀ ਸਾਰੇ ਨੇ ਨਾ ਟੋਲ ਦੇ ਬਾਹਰ ਨੇ ਮਨ ਦੇ ਅੰਦਰ ਵੀ ਨੇ ਕਹਾਣੀਆਂ ਸਾਰੀਆਂ ਸਾਬਤ ਕਰਦੀਆਂ ਨੇ ਵੀ ਬਾਹਰੋਂ ਮਿਲਿਆ ਕਹਾਣੀਆਂ ਸਾਖੀਆਂ ਸਾਰੀਆਂ ਸਾਬਤ ਕਰਦੀਆਂ ਨੇ ਬਾਹਰੋਂ ਫਲਾਣੇ ਨੂੰ ਦਰਸ਼ਨ ਹੋਏ ਢਿਗੜੇ ਨੂੰ ਦਰਸ਼ਨ ਹੋਏ ਉਹਨੂੰ ਹੋਏ ਉਹ ਸਾਖੀਆਂ ਜਿਹੜੀਆਂ ਨੇ ਉਹਨਾਂ ਤੇ ਵਿਸ਼ਵਾਸ ਕਰ ਲੈ ਝੂਠੀਆਂ ਤੇ ਹਾਲਾਂਕਿ ਉਹ ਸਾਖੀਆਂ ਸਾਰੀਆਂ ਝੂਠੀਆਂ ਨੇ ਜੇ ਬਾਹਰੋਂ ਦਰਸ਼ਨ ਹੋਏ ਤਾਂ ਅੱਖਾਂ ਨਾਲ ਹੋਏ ਤਾਂ ਅੱਖਾਂ ਨਾਲ ਤਾਂ ਨਿਰਾਕਾਰ ਸੀ ਨਾ ਹੀ ਨਹੀਂ ਹੈ ਅੱਖਾਂ ਨਾਲ ਤਾਂ ਜਿਹੜਾ ਦੇਖਣ ਵਾਲਾ ਨਾ ਦੇਖਣ ਵਾਲਾ ਉਹ ਖੁਦ ਨਹੀਂ ਦੀਦਾ ਤੁਸੀਂ ਕਹੋਗੇ ਕੀ ਕਹਤਾ ਜਿਹੜਾ ਦੇਖਣ ਵਾਲਾ ਦਰਸ਼ਨ ਕਰਨ ਵਾਲਾ ਜਦੋਂ ਇਹ ਸਰੀਰ ਛੱਡਦਾ ਇਹ ਸਾਨੂੰ ਨਹੀਂ ਦੀਦਾ ਸਮਝੇ ਗੱਲ ਉਹ ਜਦ ਦੇਖਣ ਵਾਲਾ ਨਹੀਂ ਦੀਦਾ ਜਿਹਦੀ ਅਣਸਾ ਇਹ ਉਹ ਕਿਵੇਂ ਦੀ ਜੂਗਾ ਚਲ ਇੱਥੇ ਹੀ ਲਾ ਲੈਂਦੇ ਆਪਾਂ ਸਟਾਰਟ ਕਰ ਲੈਂਦੇ ਹਾਂ ਬੂਦ ਸਾਨੂੰ ਸਭ ਪਾਣੀ ਦੀ ਦੀਦੀ ਹੈ ਸਾਗਰ ਵੀ ਦੀਦਾ ਜੇ ਉਹਦਾ ਛੋਟਾ ਬਾੜ ਨਹੀਂ ਦਿਖਦਾ ਤਾਂ ਵੱਡਾ ਬਾੜ ਵੀ ਨਹੀਂ ਦਿਖਦਾ ਹੁੰਦਾ ਅੱਖਾਂ ਨਾਲ ਦਿਖਣ ਵਾਲੀ ਚੀਜ਼ ਹੀ ਨਹੀਂ ਗਿਆਨ ਇੰਦਰੀਆਂ ਦੇ ਪਕੜ ਤੋਂ ਹੈ ਪਰੇ ਫਿਰ ਬਾਹਰ ਤਾਂ ਜੋ ਕੁਝ ਹੈ ਗਿਆਨ ਇੰਦਰੀਆਂ ਦੇ ਅੰਦਰ ਹੈ ਸਾਡੇ ਜਦੋਂ ਗੱਲ ਤੇ ਵਿਸ਼ਵਾਸ ਕੀਤਾ ਨਾ ਅੰਦਰ ਵੀ ਅੰਦਰ ਹੈ ਠੀਕ ਤੇ ਕਹਿੰਦੇ ਨੇ ਨਾਲੇ ਢਿੱਗ ਦਾ ਲਫ਼ਜ਼ ਹੈ ਕਹਿੰਦੇ ਉੱਤੇ ਢਿੱਗ ਡਿੱਗ ਵੀ ਜਦ ਆਪਾਂ ਨਾਲ ਕਿਸੇ ਚੀਜ਼ ਦੇ ਖੜੇ ਹੋਈਏ ਉਹ ਡਿਗੇ ਉਤੋਂ ਉਹਨੂੰ ਢਿੱਗ ਕਰਦੇ ਨੇ ਜਿਹਦੇ ਬਿਲਕੁਲ ਨਾਲ ਹੋਈਏ ਜੇ ਅਸੀਂ ਦੂਰ ਖੜੇ ਹੋਈਏ ਢਿੱਗ ਪਵੇ ਕੋਈ ਤਾਂ ਅਸੀਂ ਨਹੀਂ ਆ ਸਕਦੇ ਉਹਦੇ ਥੱਲੇ ਦਾ ਹੁੰਦਾ ਬਿਲਕੁਲ ਜੁੜ ਕੇ ਖੜਨਾ ਨਾਲ ਜਿਹਦੇ ਨਾਲ ਮੈਂ ਜੁੜ ਕੇ ਖੜਾ ਸੀ ਮੈਂ ਆਪਣੇ ਨਾਲ ਹੀ ਜਾਂ ਦੇਖਿਆ ਨਾ ਉਹ ਕਹਿੰਦਾ ਤੇਰੇ ਨਾਲ ਹੀ ਹੈ ਭਰਮ ਦਾ ਪੜਦਾ ਇੰਨਾ ਹੈ ਜਿਵੇਂ ਭੁਬੀੜੀ ਦਾ ਪੱਤ ਹੁੰਦਾ ਜਿਵੇਂ ਆਪਾਂ ਗਠਾ ਛਿਲਦੇ ਹਾਂ ਪਿਆਜ਼ ਪਿਆਜ਼ ਦੇ ਦੋ ਉਹ ਲੈ ਲਓ ਛਿਲੜ ਉਹਨਾਂ ਦੇ ਵਿਚਾਲੇ ਇੱਕ ਬਹੁਤ ਬਰੀਕ ਪੜਦਾ ਹੁੰਦਾ ਬਰੀਕ ਉਹ ਦੋਹਾਂ ਨੂੰ ਇੱਕ ਤੇ ਦੋ ਕਰ ਦਿੰਦਾ ਉਹੀ ਉਹਨਾਂ ਨੂੰ ਦੋ ਕਰਦਾ ਤੁਸ ਐ ਸਮਝ ਲਓ ਇਹ ਜਾ ਪੜਦਾ ਦੇਖਣ ਨੂੰ ਇੱਕ ਹੈ ਐਕਚੁਅਲੀ ਹੈ ਦੋ ਜਦੋਂ ਮੈਂ ਆਪਣੇ ਨਾਲ ਦੇਖਿਆ ਬਿਲਕੁਲ ਐ ਕਹੋ ਬਾਹਰੋਂ ਦੇਖਦੇ ਦੇਖਦੇ ਜੇ ਪੁੱਛਾਂ ਮੁੜ ਕੇ ਦੇਖਿਆ ਉਹ ਤਾਂ ਮੇਰੇ ਨਾਲ ਹੀ ਤੁਰਿਆ ਹੁੰਦਾ ਸੀ ਜੁੜਿਆ ਤਾਂ ਨਾਲ ਹੀ ਆਉਂਦਾ ਸੀ ਟਿਕ ਢੂੰਡਤ ਜੇ ਕੋਈ ਆਪਣੇ ਨਾਲ ਢੂਲਦਾ ਢੂਲਦਾ ਅੰਤਰਮੁਖੀ ਹੋ ਗਏ ਢੋਲਣ ਲੱਗ ਜਵੇ ਬਾਹਰਮੁਖੀ ਹੋ ਗਏ ਲੱਗੇ ਬਾਹਰ ਬਾਹਰੋਂ ਟੋਲਾਂਗੇ ਅੰਤਰਮੁਖੀ ਹੋ ਢੋਲਣ ਦੇ ਆਪਣੇ ਅੰਦਰ ਟੋਲਾਂਗੇ ਜਦੋਂ ਆਪਣੇ ਅੰਦਰੋਂ ਢੋਲਿਆ ਜਿਹੜੀ ਚੀਜ਼ ਅੰਦਰ ਹੁੰਦੀ ਹੈ ਕਿਸੇ ਦੇ ਆਪਾਂ ਕਮਰੇ ਦੇ ਅੰਦਰ ਆ ਕਮਰੇ ਦੇ ਢੇਗੇ ਨਾਲ ਹੀ ਸਭ ਦੇ ਢੇਗ ਢੂਡਟ ਕੱਟ ਹੰਡ ਜੇ ਕਦੇ ਆਪਣੇ ਅੰਦਰ ਟੋਲਦਾ ਟੋਲਦਾ ਅੰਦਰ ਲੱਭਦਾ ਲੱਭਦਾ ਬਿਲਕੁਲ ਉਹਦੇ ਚਲਿਆ ਜਾਵੇ ਜਿੱਥੇ ਉਹਨੂੰ ਲੱਭ ਜਵੇ ਕਟ ਕਟ ਆਨਾ ਉਹਦੀ ਦ੍ਰਿਸ਼ਟੀ ਦੇ ਵਿੱਚ ਆ ਜਵੇ ਉਹਦੀ ਸਮਝ ਆ ਜਵੇ ਉਹ ਲੱਭ ਲਵੇ ਟੁੱਟ ਤੇ ਹੀ ਢਾਇ ਗਏ ਪਰਾਨੋ ਬਸ ਫੇਰ ਮਨ ਕਰ ਕਹਿੰਦੇ ਥੋੜਾ ਭਰਿਆ ਨਹੀਂ ਸੀ ਨਾ ਕਹਿੰਦੇ ਦਰਸ਼ਨ ਹੁੰਦੀ ਸਾਰੇ ਮਨ ਵਰ ਜਾਂਦੇ ਅਸਲ 'ਚ ਜਾਗਦੀ ਸਾਰੇ ਸੁਪਨੇ ਟੁੱਟ ਜਾਂਦਾ ਸੁਪਨੇ ਦੀ ਜਿਹੜੀ ਜ਼ਿੰਦਗੀ ਹੈ ਸੁਪਨੇ ਦਾ ਜੀਵਨ ਸਮਾਪਤ ਹੁੰਦਾ ਹੈ ਹੋਰ ਪ੍ਰਾਨ ਦਾ ਮਤਲਬ ਇਹ ਹੈ ਸੁਪਨੇ ਦਾ ਜੀਵਨ ਹੈ ਜਿਹੜਾ ਸਾਡਾ ਕਦ ਖਤਮ ਹੁੰਦਾ ਜਦੋਂ ਆਪਣੇ ਨਾਲ ਇਹਨੂੰ ਲੱਭ ਜਾਂਦਾ ਅਸਲ 'ਚ ਜਾਗਤਾ ਦੇ ਉਹ ਇਹ ਵੀ ਜਾਗ ਪੈਂਦਾ ਉਹ ਜਾਗਦਾ ਇਹ ਵੀ ਜਾਗ ਪੈਂਦਾ ਜਾਗਦਾ ਜਾਂਦਾ ਜਦ ਜਾਗਤੇ ਕੋ ਜਾਗਤਾ ਮਿਲ ਜਾਂਦਾ ਉਹ ਜਿਹੜਾ ਸੁਪਨੇ ਵਾਲਾ ਜੀਵਨ ਆ ਉਹਦੀ ਸਮਾਪਤੀ ਦਾ ਨਾਮ ਹੈ ਢੂੜਤੇ ਹੀ ਟਹਿ ਗਏ ਉਹ ਜੀਵਨ ਖਤਮ ਹੋ ਜਾਂਦਾ ਸੁਪਨੇ ਵਾਲਾ ਅਸੀਂ ਇਹੀ ਲਫ਼ਜ਼ ਵਰਤਾਂਗੇ ਪ੍ਰਾਣਾ ਉਹ ਇਹ ਟਹਿ ਗਏ ਪ੍ਰਾਣਾ ਨਿਕਲ ਗਏ ਪ੍ਰਾਣਾ ਨਹੀਂ ਦੇਖੋ ਅਸੀਂ ਬੋਲਦੇ ਆਪਣੀ ਭਾਸ਼ਾ ਜੋ ਉਹਦੇ ਪ੍ਰਾਣ ਨਿਕਲ ਗਏ ਨਿਕਲੇ ਨਹੀਂ ਟਹਿ ਗਏ ਪ੍ਰਾਣ ਮਨ ਟਹਿ ਨਹੀਂ ਹੋਮੇ ਛੱਡ ਗਏ ਮਨ ਨੇ ਹੋਮੇ ਛੱਡਤੀ ਹਾਰ ਬਣ ਗਿਆ ਅਸਰ ਜਹਾਰ ਬਣ ਜਦ ਬਣੇ ਪਹਿਲਾਂ ਸ਼ੰਕਾ ਸੀ ਵੀ ਟੋੜ ਪਤਾ ਨਹੀਂ ਹੈ ਪਤਾ ਨਹੀਂ ਰਹੀ ਸ਼ੰਕਾ ਹੈ ਨਾ ਬੰਦੇ ਵਿੱਚ ਸ਼ੰਕਾ ਨਿਕਲ ਗਈ ਜਦ ਸ਼ੰਕਾ ਨਿਕਲ ਗਈ ਬਾਣੀ ਸੱਤ ਸੱਤ ਕਰਕੇ ਬੰਦ ਮੰਨਣ ਜੋਗ ਨਹੀਂ ਨਾ ਬਾਣੀ ਦੀਆਂ ਗੱਲਾਂ ਬਹੁਤ ਸਾਰੀਆਂ ਉਹ ਹਟ ਧਰਮੀ ਛੱਡ ਦਿੱਤੀ ਬੰਦ ਪੂਰੀ ਬਾਣੀ ਸੱਚੀ ਬੰਦ ਲਈ ਉਹ ਆਪਣੀ ਹੀਲ ਹੁਜਤ ਸੀ ਨਾ ਜਿਹੜੀ ਹੀਲ ਹੁਜਤ ਸਾਰੀ ਉਹਦੀ ਜੋ ਕੁਝ ਲਿਖਿਆ ਹੈ ਇਹ ਸਾਰਾ ਹੀ ਸੱਚ ਹੈ ਤੂੰ ਹੀ ਤੇਰੇ ਅੰਦਰ ਆਪਣੀ ਜਿਹੜੀ ਸੀ ਨਾ ਕਲਾਕਾਰੀ ਜਿਹੜੀ ਨਹੀਂ ਸੀ ਬੰਨਣ ਦਿੰਦੀ ਤੈਨੂੰ ਹਕਮਤ ਹੁਜਤ ਉਹ ਸਾਰੀ ਉਹ ਨਹੀਂ ਹੋ ਗਈ ਸਾਰੀ ਉਹ ਢੇੜੀ ਹੋ ਗਈ ਮੇਰੀ ਮਤ ਜਿਹੜੀ ਬੜੀ ਮੰਨਦਾ ਸੀ ਸਾਰੀ ਉਹ ਢੇੜੀ ਹੋ ਗਈ ਬਸ ਐਡੀ ਗੱਲ ਹੈ ਔਰ ਇਹਦਾ ਮਤਲਬ ਇਹ ਆਪਾਂ ਨਿਕਲ ਗਏ ਪ੍ਰਾਣਾ ਵਰਤਦੇ ਤੇ ਟਹਿ ਗਏ ਪ੍ਰਾਣਾ ਮਨ ਟਹਿ ਗਿਆ ਮਨ ਨੇ ਹਾਰ ਮੰਨ ਲਈ ਮਨ ਬੁੱਧੀ ਨੇ ਹਾਰ ਮੰਨ ਲਈ ਆਪਣੀ ਮਨ ਕੇ ਹਾਰੇ ਜੀਤ ਹੈ ਮਨ ਕੇ ਜੀਤੇ ਹਾਰ ਜਿੰਨਾ ਚਿਰ ਮਨ ਜਿੱਤਿਆ ਹੋਇਆ ਬੰਦਾ ਆਪਣੇ ਆਪ ਨੂੰ ਉਹਨੇ ਜਿਹੜੇ ਦੀ ਬਾਜੀ ਹਾਰੀ ਹੋਈ ਹੈ ਜਦ ਮਨ ਨੇ ਹਾਰ ਮੰਨ ਲਈ ਢਾਏ ਗਏ ਪ੍ਰਾਣਾ ਪਰ ਢਾਏ ਗਏ ਪ੍ਰਾਣਾ ਦਾ ਜਿਆਦਾ ਨਹੀਂ ਜਾਂ ਟੋੜ ਲੈਂਦਾ ਉਹ ਤਾਂ ਪਹਿਲਾਂ ਦੀ ਗੱਲ ਹੁੰਦੀ ਉਹ ਤਾਂ ਪਹਿਲਾਂ ਕਹਿਣ ਦੀਆਂ ਗੱਲਾਂ ਦਾ ਹੈ ਭਾਵੇਂ ਹੋੜ ਸੁਣ ਕੇ ਕਹਿ ਕੇ ਮੱਥਾ ਟੇਕ ਕੇ ਉੱਠਦਾ ਹੋ ਰਿਹਾ ਪਰ ਨਹੀਂ ਚੜ ਸਵੇਰ ਢੂੰਡ ਜਬ ਆਵਾ ਚੜ ਸਵੇਰ ਢੂੰਡ ਜਬ ਆਵਾ ਪਹਿਲਾਂ ਮੈਂ ਇੱਥੇ ਤਾਂ ਢੂੰਡਦਾ ਰਿਹਾ ਉੱਟੇ ਗਏ ਪ੍ਰਾਨਾ ਕਿਵੇਂ ਟਹਿ ਗਏ ਪ੍ਰਾਨਾ ਮੇਰੇ ਪਹਿਲਾਂ ਮੈਂ ਢੋਲਦਾ ਸੀ ਬਾਹਰ ਇੱਥੋਂ ਖੋਪੜੀ ਤੋਂ ਬੈਠ ਕੇ ਅੰਦਾਜ਼ੇ ਲਾਉਂਦਾ ਸੀ ਇੱਥੇ ਬੈਠ ਕੇ ਢੋਲਦੇ ਨੇ ਇੱਥੇ ਬੈਠ ਕੇ ਸਾਰੇ ਅੰਦਾਜ਼ੇ ਹੀ ਦੇ ਹੋਰ ਕੁਝ ਨਹੀਂ ਇਸਲਾਮ ਵਾਲਿਆਂ ਨੇ ਅੰਦਾਜ਼ਾ ਲਾ ਲਿਆ ਵੀ ਠੰਡਾ ਵੀ ਹੈ ਰੋਸ਼ਨੀ ਵੀ ਹੈ ਚੰਦਰਮਾ ਹੀ ਹੋ ਸਕਦਾ ਫਿਰ ਉਹ ਚੰਦਰਮਾ ਹੀ ਉਹਨਾਂ ਦੇ ਮਾਜਦ ਦੇ ਉੱਤੇ ਦੇਖ ਲਿਓ ਉਹਨਾਂ ਨੇ ਵੈਜਨ ਕਰ ਲਿਆ ਵੀ ਚੰਦਰਮੇ ਤੋਂ ਬਿਨਾ ਹੋਰ ਨਹੀਂ ਕੁਝ ਹੈ ਸੰਸਾਰ ਚੀਜ਼ ਚੰਦਰਮੇ ਵਰਗਾ ਸੁਭਾਅ ਹੋ ਇਸ ਕਰਕੇ ਉਹ ਨਹੀਂ ਮੰਨਦੇ ਕਿ ਚੰਦਰਮੇ ਤੇ ਕੋਈ ਪਹੁੰਚ ਸਕਦਾ ਸੁਣਾ ਵਾਲੇ ਨਹੀਂ ਮੰਨਦੇ ਉਹਨਾਂ ਤੇ ਮਾਜਦ ਦੇ ਉੱਤੇ ਚੰਦਰਮਾ ਔਰ ਚੰਦਰਮਾ ਵੀ ਕੋੜੀਆਂ ਨੇ ਵਾਸੀ ਦਾ ਨਹੀਂ ਕਰਿਆ ਅੱਧਾ ਹੀ ਕਰਿਆ ਤੁਸੀਂ ਦੇਖਿਆ ਹੁਣ ਅੱਧਾ ਹੀ ਹੈ ਉਹ ਵੀ ਪੂਰਾ ਨਹੀਂ ਹੈ ਇਸੇ ਕਰਕੇ ਕਾਣਾ ਕਿਹਾ ਹੋਇਆ ਜੇ ਪੂਰਾ ਕਰ ਲੈਂਦੇ ਤਾਂ ਵੀ ਘਟ ਗਏ ਜੇ ਉਹਨੂੰ ਪੂਰਾ ਕਰ ਲਓ ਵੀ ਅੱਧਾ ਹੀ ਕੀਤਾ ਹੈ ਤੁਸੀਂ ਤਾਂ ਜੋ ਸ਼ਾਇਦ ਉਹਨਾਂ ਨੇ ਚੰਦਰਮਾ ਦਾ ਤਾਂ ਕੀਤਾ ਜੇ ਪੂਰਾ ਚੰਦਰਮਾ ਕਰ ਦਿੰਦੇ ਉਹ ਸੂਰਜ ਦਾ ਚੰਦਰਮੇ ਦਾ ਫਰਕ ਨਹੀਂ ਰਹਿੰਦਾ ਸੂਰਜ ਦਾ ਚੰਦਰਮੇ ਦਾ ਫਰਕ ਨਹੀਂ ਪਤਾ ਲੱਗਦਾ ਕਿ ਚੰਦਰਮਾ ਇੱਕ ਸੂਰਜ ਇਹ ਜੈਸਾ ਨੂੰ ਪ੍ਰੋਬਲਮ ਹੋ ਕੀ ਉਹ ਪ੍ਰੋਬਲਮ ਪੂਰੀ ਤਾਂ ਉਹਨਾਂ ਨੂੰ ਪਤਾ ਹੋ ਸ਼ਾਇਦ ਇਹ ਜੀ ਕੋ ਪ੍ਰੋਬਲਮ ਹੋ ਚੜ ਸਵੇਰ ਟੁੱਟ ਜਬ ਆਵਾ ਜਦ ਮੈਂ ਪੜਿਆ ਉੱਥੇ ਜਾ ਕੇ ਸਮਝਿਆ ਉੱਥੇ ਜਾ ਕੇ ਵੀ ਇਸ ਗੱਲ ਤੇ ਦੋਨੋਂ ਸਹਿਮਤ ਨੇ ਸਾਰੀਆਂ ਮਤਾਂ ਸਹਿਮਤ ਨੇ ਵੀ ਅੰਦਰ ਹੈ ਵੀ ਆਪਾਂ ਹੁਣ ਅੰਦਰੋਂ ਡੋਲਦੇ ਉਹ ਵੀ ਸਹਿਮਤ ਨੇ ਜਿਹੜੇ ਬਾਹਰ ਕਹਿੰਦੇ ਨੇ ਅੰਦਰ ਹੈ ਇਹ ਵੀ ਸਹਿਮਤ ਨੇ ਬਾਕੀ ਹੋਰ ਵੀ ਸਹਿਮਤ ਨੇ ਅੰਦਰ ਤੇ ਮੁਸਲਮਾਨ ਵੀ ਸਹਿਮਤ ਨੇ ਅੰਦਰ ਤੇ ਜਿਹੜੀ ਸਾਰੇ ਲੋਕ ਸਹਿਮਤ ਨੇ ਉੱਥੇ ਗਈ ਉਹ ਟੋੜੀ ਤਾਂ ਹੋ ਸਕਦਾ ਅੰਦਰ ਹੀ ਹੈ ਬਾਹਰ ਨਹੀਂ ਚਾਰ ਸਭ ਇਹ ਛੜਤੀ ਤਿਰਕੁਟੀ ਛੜਤੀ ਨੂੰ ਤਿਰਕੁਟੀ ਛੜਤੀ ਨੂੰ ਦਰੋਦਰ ਖੁੱਲ ਗਿਆ ਤਿਰਕੁਟੀ ਛੁੱਟਾ ਅਸਲ ਐਸੇ ਦੀ ਗੱਲ ਕਹਿ ਰਹੇ ਐਸੇ ਦੀ ਗੱਲ ਦੀ ਵਿਆਖਿਆ ਬਣ ਗਈ ਨਾ ਚਾਰ ਸਭ ਢੂੜ ਜਬ ਆਵਾ ਵਾਪਸ ਆ ਜਾ ਵਾਪਸ ਉਹ ਤੋਂ ਆ ਗਿਆ ਜਿੱਥੇ ਚੱਲਿਆ ਸੀ ਇੱਥੋਂ ਹੀ ਚੱਲਦਾ ਹੈ ਸੁੱਤਾ ਪਿਆ ਇੱਥੇ ਹੀ ਹੁੰਦਾ ਇੱਥੇ ਹੀ ਸਵੇਰ ਤੇ ਚੜਦਾ ਇੱਥੇ ਢੁੱਡਣ ਲੱਗਦਾ ਬਾਹਰ ਜਿਨ ਗੜ ਗੜਿਓ ਸੁਗੜ ਮੈਂ ਗੜ ਮੈਂ ਉਹ ਜਿਹਨੇ ਬਣਾਇਆ ਸੀ ਨਾ ਗੜ ਕੀ ਗੜਿਆ ਸੀ ਸਰੀਰ ਦੀ ਬਣਾਇਆ ਦੀ ਗੱਲ ਜੈਸੀ ਸਰੀਰ ਕਹਿ ਦਈਏ ਤੋ ਸਰੀਰ ਗੜ ਨਹੀਂ ਜੋ ਜੋਤ ਉਹਨੇ ਛੱਡੀ ਹੈ ਅੰਦਰ ਸਾਡੇ ਮਨ ਜੋ ਹੈ ਮਨ ਦਾ ਜੋ ਅਸਤਿਤਵ ਹੈ ਇਹ ਗੜ ਕਿਉਂ ਕਿਉਂ ਜੈ ਗੜ ਬੰਕਾ ਭਾਈ ਗੜ ਨਾਲ ਬੰਕਾ ਲਫ਼ਜ਼ ਲੱਗਿਆ ਹੈ ਕਬੀਰ ਨਾਲ ਲਾਇਆ ਮਿੱਟੀ ਦੀ ਚੀਜ਼ ਬੰਕਾ ਨਹੀਂ ਹੁੰਦੀ ਬੰਕਾ ਲਫ਼ਜ਼ ਜੋਤ ਤੋਂ ਬਣੀ ਹੋਈ ਚੀਜ਼ ਹੁੰਦੀ ਹੈ ਬੰਕਾ ਲਫ਼ਜ਼ ਹੈ ਕਬਰ ਕਟਾਰਾ ਬੰਕੜਾ ਬੰਕੇ ਦਾ ਅਸਵਾਰ ਕਬਰ ਕਟਾਰਾ ਜਿਹੜਾ ਹੈਗਾ ਕਬਰ ਦੇ ਵਿੱਚ ਜਿਹੜੀ ਗਿਆਨ ਖੜ ਗਿਆ ਉਹ ਵੀ ਕਟਾਰਾ ਜਿਹੜਾ ਉਹ ਵੀ ਗਿਆਨ ਖੜ ਗਿਆ ਕਬਰ ਕਟਾਰਾ ਬੰਕੜਾ ਬੰਕੇ ਦਾ ਅਸਵਾਰ ਬੰਕਾ ਕੀ ਹੈ ਬਵੇਕ ਹੈ ਬੰਕਾ ਚੱਟੀ ਨੂੰ ਸ਼ੇਰ ਦੀ ਸਵਾਰੀ ਦਿਖਾਇਆ ਉਹ ਤਾਂ ਹੀ ਬੰਕੇ ਦਾ ਸਵਾਰੀ ਦਿਖਾਇਆ ਦਰਪਹਿ ਜਿਹੜਾ ਗਿਆਨ ਹੈ ਜਿਹੜਾ ਸਾਰਿਆਂ ਦੇ ਉੱਤੇ ਹੁਕਮ ਚਲਾਉਂਦਾ ਗਿਆਨ ਹੈ ਜਿਹਦਾ ਹੁਕਮ ਹੁੰਦਾ ਉਹ ਭੈਜੀ ਦੀ ਹੁੰਦੀ ਹੈ ਰਾਜੇ ਨੂੰ ਪਰਜਾ ਦੀ ਗੱਲ ਨਹੀਂ ਨਾਮ ਜਿਹੜਾ ਸਾਰਿਆਂ ਦੇ ਉੱਤੇ ਹੁਕਮ ਚਲਾਉਂਦਾ ਹੈ ਇਹਨੂੰ ਬੰਕਾ ਕਿਹਾ ਹੈ ਬੰਕੇ ਦਾ ਸਵਾਰ ਇਹਦੇ ਤੇ ਸਵਾਰੀ ਕਰਦਾ ਔਰ ਇਹੀ ਗਿਆਨ ਖੜ ਗਿਆ ਹੈ ਉਹਦੇ ਕੋਲ ਬੰਕਾ ਲਫ਼ਜ਼ ਨਿਰਾਕਾਰੀ ਦੁਨੀਆ ਦੇ ਉਹਦੇ ਆਇਆ ਹੈ ਖੂਬਸੂਰਤੀ ਵਾਸਤੇ ਨਹੀਂ ਬੰਦਾ ਮਿਲਦਾ ਖੂਬਸੂਰਤੀ ਵਾਸਤੇ ਹੀ ਬੰਦਾ ਹੁੰਦਾ ਖੂਬਸੂਰਤੀ ਵਾਸਤੇ ਬੰਦਾ ਅਸੀਂ ਵਰਤਦੇ ਹਾਂ ਸਾਰੀ ਖੂਬਸੂਰਤੀ ਵਾਸਤੇ ਵਰਤਦੇ ਪਰ ਇਹ ਖੂਬਸੂਰਤੀ ਨਿਰਾਕਾਰੀ ਹੈ ਬਵੇਕ ਬੁੱਧੀ ਤੋਂ ਖੂਬਸੂਰਤ ਕੁਝ ਨਹੀਂ ਜਿਵੇਂ ਸਿਆਣਿਆਂ ਨੇ ਕਹਿੰਦੇ ਨੇ ਕਿ ਸੁੰਦਰ ਵਹਿ ਹੈ ਜੋ ਸੁੰਦਰ ਕਾਰਜ ਕਰਤਾ ਹੈ ਤੋ ਸੁੰਦਰਤਾ ਤਾਂ ਫਿਰ ਅਦਲ ਹੀ ਹੋਗੀ ਬਾਹਰਲੀ ਤਾਂ ਰਹੀ ਨਾ ਜੋ ਸੁੰਦਰ ਕੰਮ ਕਰਦਾ ਹੈ ਉਹਦੀ ਬੁੱਧੀ ਸੁੰਦਰ ਹੈ ਕੰਮ ਤਾਂ ਬੁੱਧੀ ਦਾ ਅਧੀਨ ਕਰਨਾ ਨਾ ਬਸ ਜਿਹੜਾ ਕੰਮ ਕਰਦਾ ਉਹ ਨਿਰਾਕਾਰ ਹੈ ਜਿਹਦੇ ਥਰੂ ਕਰਦਾ ਉਹ ਸਰੀਰ ਇੱਥੋਂ ਸਲਿਪ ਕਰ ਜਾਂਦੇ ਸਲਿਪ ਕਿੱਥੋਂ ਕਰਦੇ ਇੱਥੋਂ ਹੀ ਕਰਦੇ ਸਰੀਰ ਨਾਲ ਇਹਦੇ ਸੁੰਦਰਤਾ ਦਾ ਕੋਈ ਸੰਬੰਧ ਨਹੀਂ ਪਰ ਸਾਨੂੰ ਕਿਉਂਕਿ ਜਿਹਦਾ ਹੀ ਸਰੀਰ ਹੈ ਅਸੀਂ ਮੁੜ ਕੇ ਉੱਥੇ ਆ ਜਾਂਦੀ ਹੈ ਗੱਲ ਪ੍ਰਚਲਿਤ ਹੈ ਜੇ ਸੁੰਦਰਤਾ ਦੀ ਗੱਲ ਕਰਦੇ ਨੇ ਪਹਿਲੀ ਸੁੰਦਰ ਸਰੂਪ ਸੁਲਖਣੀ ਤਾਂ ਪਹਿਲੀ ਪਹਿਲੀ ਕਰੂਪ ਕੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਉਹ ਪਹਿਲੀ ਬੁੱਧੀ ਵਾਲੀ ਪਹਿਲੀ ਬਾਤ ਨੂੰ ਕਹਿ ਰਿਹਾ ਆਪਣੀ ਪਹਿਲੀ ਅਕਲ ਨੂੰ ਕਹਿ ਰਿਹਾ ਜਿਹਨੇ 80 ਸਾਲ ਬਾੜਾ ਫਰਾਈ ਉਹਦੇ ਜਿਹੜੀ ਉਹ ਉਹਨਾਂ ਨੇ ਦਿੱਤੀ ਸੀ ਉਹ ਬੰਕੀ ਨਹੀਂ ਉਹ ਬੰਕੀ ਨਹੀਂ ਹੈ ਪਹਿਲੀ ਗਰੂਪ ਗੁਜਾਤ ਕੁਲਖਣੀ ਸੋਹਰੇ ਪਈਏ ਬੁਰੀ ਉਹ ਦਰਗਾਹ ਦੇ ਵਿੱਚ ਸੋਹਰੇ ਜਿੱਥੇ ਜਾਣਾ ਉੱਥੇ ਵੀ ਉਹਨੂੰ ਬੁਰਾ ਮੰਨਦੇ ਨੇ ਇੱਥੇ ਵੀ ਬੁਰਾ ਮੰਨਦੇ ਨੇ ਐਦਾਂ ਵੀ ਹਜ਼ਾਰਾਂ ਨੁਕਸ ਕਰਦੇ ਨੇ ਲੋਕ ਅਬ ਕੀ ਸੁੰਦਰ ਸਰੂਪ ਅਬ ਕੀ ਸੁੰਦਰ ਆਈ ਨਾ ਸੁੰਦਰ ਬਵੇਗੂਤੀ ਸੁੰਦਰ ਸਰੂਪ ਸੁਲਖਣੀ ਸਹਿਜੇ ਉਦਰ ਤਰੀ ਇੱਥੋਂ ਸੁੰਦਰ ਔਰ ਬੰਕੇ ਬੰਕਾ ਦੇ ਹੱਥ ਲੈਣੇ ਨੇ ਗੁਰਬਾਣੀ ਦੀ ਸਾਰੀ ਸੂਈ ਨਿਰਾਕਾਰ ਦੁਨੀਆ ਤੇ ਰਹਿੰਦੀ ਹੈ ਜੋਤ ਦੇ ਉੱਤੇ ਰਹਿੰਦੀ ਹੈ ਜਾਤ ਦੇ ਅਸੀਂ ਜਾਤ ਨੂੰ ਸਮਝੀ ਜਾਂਦੇ ਗੱਲ ਜੋਤ ਦੀ ਨੂੰ ਅਸੀਂ ਜਾਤ ਤੇ ਹੱਥ ਲਾਈ ਜਾਂਦੇ ਗੱਲ ਜੋਤ ਦੀ ਨੂੰ ਅਸੀਂ ਜਾਤ ਤੇ ਹੱਥ ਲਾਈ ਜਾਂਦੇ ਇਹ ਪ੍ਰੋਬਲਮ ਹੈ ਸਾਡੀ ਜਾਤ ਤੱਕ ਹੀ ਅਪਰੋਚ ਹੈ ਉਹ ਬਾਰ-ਬਾਰ ਸਾਨੂੰ ਜਾਤ ਤੇ ਲੈ ਕੇ ਆਉਂਦੇ ਨੇ ਕੁਝ ਨਾ ਕੁਝ ਗੱਲ ਕਹਿ ਕੇ ਜਾਤ ਨੂੰ ਛੱਡ ਕੇ ਜੋਤ ਦੇ ਉੱਤੇ ਲੈ ਕੇ ਆਉਣਾ ਚਾਹੁੰਦੇ ਨੇ ਪਰ ਅਸੀਂ ਜਾਤ ਤੇ ਹੀ ਹਾਂ ਖੜੇ ਜਿਹੇ ਗੜ ਹੋ ਸੁਗੜ ਮੈਂ ਪਾਵਾ ਚਾਰ ਸਵੇਰ ਢੂੜ ਜਬ ਆਵਾ ਜਦ ਤੇ ਕੁੜੀ ਛੱਡ ਕੇ ਅੰਦਰ ਟੋਲਿਆ ਉਹ ਤਾਂ ਜਿਹਦੇ ਉਹ ਚਾਨਣ ਕੀਤਾ ਸੀ ਨਾ ਤੇਜ ਛੱਡਿਆ ਜਿਹੜਾ ਤੇਜ ਛੱਡ ਕੇ ਗੜ ਗੜਿਆ ਸੀ ਉਹ ਤਾਂ ਉਹਦੇ ਵਿੱਚ ਬੈਠਾ ਸੀ ਜਿਵੇਂ ਕਹਾ ਸੀ ਇੱਥੇ ਹੀਰਾ ਇਹ ਲਾਲ ਰਖਤਾ ਲਾਲ ਨੇ ਇੱਕ ਘੇਰਾ ਬਣਾ ਲਿਆ ਆਪਣੇ ਹਾਲ ਦੇ ਉੱਤੇ ਉਹਦੇ ਜੋਰ ਲਾਈਟ ਦਾ ਲਾਲ ਨੂੰ ਹੋਣਾ ਟੋੜਾਂਗੇ ਵਿਜੀ ਰੋਸ਼ਨੀ ਬਤਾ ਗੱਲ ਉਹ ਲਾਲ ਰੋਸ਼ਨੀ ਦੇ ਬਾਹਰ ਕਿਵੇਂ ਹੋ ਜਾਊਗਾ ਰੋਸ਼ਨੀ ਤਾਂ ਜੋ ਪੈਦਾ ਹੋ ਰਹੀ ਹੈ ਰੋਸ਼ਨੀ ਆਪਣੇ ਅੰਦਰ ਦੀ ਬਜਾਏ ਜਿਹਦੇ ਰੋਸ਼ਨੀ ਕੀਤੀ ਉਹ ਬਾਹਰ ਟੋੜਦੀ ਜੀ ਜੋ ਰੋਸ਼ਨੀ ਪੈਦਾ ਹੋ ਰਹੀ ਹੈ ਉਹ ਅੰਦਰ ਹੈ ਕਿ ਬਾਹਰ ਹੈ ਜੀ ਉਹ ਜੋ ਪੈਦਾ ਹੋ ਰਹੀ ਹੈ ਅੰਦਰੇ ਹੋਊਗਾ ਵਾਰ ਕੇ ਕਿਵੇਂ ਹੋ ਜੂਗਾ ਇਸ ਕਰਕੇ ਮਨ ਮੈਂ ਆਪ ਹੈ ਜੇ ਕੋਈ ਬਲਵ ਹੈ ਰੋਸ਼ਨੀ ਦੇ ਰਿਹਾ ਕਮਰੇ ਨੂੰ ਬਲਬ ਕਮਰੇ ਤੋਂ ਬਾਹਰ ਕਿਵੇਂ ਹੋ ਜੂ ਬਾਹਰ ਲੈ ਜਾ ਰੋਸ਼ਨੀ ਉਹਦੇ ਨਾਲੇ ਜਾਊਗਾ ਰੋਸ਼ਨੀ ਦੇ ਉਹਨੇ ਵਿੱਚ ਰਹਿਣਾ ਬਲਬ ਨੇ ਬਾਹਰ ਨਹੀਂ ਜਾ ਸਕਦਾ ਰੋਸ਼ਨੀ ਤੋਂ ਮੋਟੀ ਗੱਲ ਇਹ ਹੈ ਸਮਝੋ ਦੀਵਾ ਆਪਣੀ ਰੋਸ਼ਨੀ ਦੇ ਵਿੱਚ ਰਹੂਗਾ ਇਹ ਨਹੀਂ ਹੋ ਸਕਦਾ ਵੀ ਰੋਸ਼ਨੀ ਇੱਥੇ ਦੀਵੇ ਨੂੰ ਬਾਹਰ ਢੋਲੀ ਜਿਹਦੀ ਉਹੀ ਰੋਸ਼ਨੀ ਹੈ ਦੇਖੋ ਉਹੀ ਰੋਸ਼ਨੀ ਵਾਲਾ ਦੀਵਾ ਉੱਥੇ ਹੀ ਹੋਊ ਵਿੱਚ ਸਾਡਾ ਅਸਤਿਤਵ ਜੀ ਤੋਂ ਹੈ ਮਨ ਜੋਤ ਸਰੂਪ ਹੈ ਨਾ ਮਨ ਜੀ ਤੋਂ ਪੈਦਾ ਹੋਇਆ ਹੋਇਆ ਉਹ ਮਨ ਦੇ ਅੰਦਰ ਹੈ ਬਾਹਰ ਨਹੀਂ ਹੋ ਸਕਦਾ ਉਹ ਨਹੀਂ ਮੰਨਦਾ ਉਹ ਔਰਾ ਜਿਹਨੂੰ ਔਰਾ ਕਹਿੰਦੇ ਨੇ ਨਾ ਮੰਨਦਾ ਉਹਨੇ ਔਰਾ ਬਣਾਇਆ ਔਰਾ ਹੀ ਅਸਤਿਤਵ ਹੈ ਇੱਕ ਔਰਾ ਲਫ਼ਜ਼ ਹੈ ਨਾ ਹੁਣ ਔਰਾ ਰੇਕੀ ਵਾਲਿਆਂ ਦਾ ਉਹ ਅਸਤਿਤਵ ਹੈ ਬਰ ਆਪਣੇ ਬਾਰੇ ਨਾਨਕ ਕੀਮਤ ਕਹਿਣ ਲੱਗਾ ਹੈ ਬਰ ਉਹਦੇ ਵਿੱਚ ਹੈ ਕਿ ਉਹਨੇ ਆਪਣੇ ਨੂੰ ਮੰਨ ਛੱਡਿਆ ਜਦੋਂ ਜਾਂਦਾ ਸਰੀਰ ਛੱਡ ਕੇ ਤਾਂ ਮਨ ਨੂੰ ਵਿੱਚੇ ਹੀ ਤੇਜ ਖਿੱਚ ਕੇ ਉਹਦਾ ਆਪਣਾ ਅਸਲ ਚ ਮਨ ਕੋਈ ਚੀਜ਼ ਨਹੀਂ ਉਹਦਾ ਹੀ ਤੇਜ ਹੈ ਉਹਦਾ ਆਪਣਾ ਤੇਜ ਉਹਨੂੰ ਬਾਹਰ ਛੱਡਿਆ ਜੋ ਕਛੂ ਹੈ ਇਕੱਠਾ ਹੋਇਆ ਪਿਆ ਅੰਦਰ ਪੈਰ ਵੀ ਅੰਦਰ ਨੇ ਸਰੀਰ ਵੀ ਅੰਦਰ ਜਾਂ ਲੋੜ ਪਈ ਉਹਨੇ ਬਾਹਰ ਕੱਢ ਲੇ ਸਰੀਰ ਪੈਰ ਜਦੋਂ ਦੀ ਮਰਜ਼ੀ ਅੰਦਰ ਕਰ ਲੈਂਦਾ ਜਦੋਂ ਦੀ ਮਰਜ਼ੀ ਬਾਹਰ ਕਰ ਲੈਂਦਾ ਹੁਣ ਸਰੀਰ ਪੈਰ ਕਛੂ ਤੋਂ ਬਾਹਰ ਨੇ ਬਖਰੇ ਨੇ ਕਛੂ ਦੇ ਕਛੂ ਦਾ ਹੀ ਹਿੱਸਾ ਬਸ ਇਹ ਗੱਲ ਆ ਮਨ ਉਹਦਾ ਹੀ ਹਿੱਸਾ ਮਨ ਆਪਣੇ ਆਪ ਚ ਕੀ ਹੈ ਮਨ ਆਪਣੇ ਆਪ ਚ ਕੀ ਹੈ ਉਹਨੇ ਸਿਰ ਬਾਹਰ ਕੱਢ ਲਿਆ ਪੈਰ ਬਾਹਰ ਕੱਢ ਲਏ ਤੁਰਨ ਲੱਗਿਆ ਗਿਆ ਜਦ ਅੱਧਾ ਲੈ ਗਏ ਤਾਂ ਬਸ ਉਹ ਫਿਰ ਜੇ ਸਿਰ আর ਪੈਰ ਬਾਹਰ ਨੇ ਤਾਂ ਕਛੂ ਹੈ ਨਹੀਂ ਬਾਤੀ ਹੈ ਕਚੂੜੀ ਫਿਰ ਪਾਤੀ ਹੋ ਪਾਤੀ ਨਹੀਂ ਹੁੰਦੀ ਉਹ ਮੋਹੇ ਦੀ ਪਾਸੇ ਰੋੜ ਕੇ ਤੁਸੀਂ ਲਿਜਾ ਸਕਦੇ ਤੁਰ ਕੇ ਤੇ ਜਾ ਨਹੀਂ ਸਕਦਾ ਇਸ ਕਰਕੇ ਕਛੂ ਔਰ ਪਾਤੀ ਨਾਲ ਗਏ ਦੋ ਨੇ ਰੁਪਏ ਬਾਅਦ ਜੇ ਤਾਂ ਪੰਜੇ ਸ੍ਰੀ ਬਾਹਰ ਹੈ ਫਿਰ ਤਾਂ ਉਹ ਦੀਨਾ ਦੇਖਦਾ ਵੀ ਹੈ ਤੁਰਦਾ ਵੀ ਹੈ ਜੇ ਪੰਜੇ ਅਰ ਫਿਰ ਬਾਹਰ ਹੈ ਫਿਰ ਤੁਰਦਾ ਤਾਂ ਹੈ ਨਹੀਂ ਹੋਇਆ ਕਿ ਹੋਆ ਹੋ ਨਹੀਂ ਸਹੀ ਨਾ ਰਣ ਰੂਤੋ ਨਰ ਨੇਹੀ ਕਰੈ ਨਾ ਨਵੇਂ ਇਸ ਕਰਕੇ ਜਦੋਂ ਸਰੀਰ ਛੱਡਦਾ ਹੈ ਛੱਡਿਆ ਜਾਂਦਾ ਹੈ ਅੱਗੇ ਹੰਸ ਅਕੇਲਾ ਸਰੀਰ ਤਾਂ ਦੋ ਸੀਗੇ ਕਹਿੰਦੇ ਦਰਿਆ ਦੇ ਕੰਨੇ ਬਗਲਾ ਬੈਠਾ ਕੇਲ ਕੇਲ ਬਗਲਾ ਕਰਦਾ ਬੰਦ ਕਰਦਾ ਉਹ ਤਾਂ ਸਾਹ ਲੈ ਰਿਹਾ ਅੰਦਰ ਉਹ ਤਾਂ ਆਊਟ ਆਫ ਟੱਚ ਹੈ ਸੰਸਾਰ ਤੋਂ ਮਾਇਆ ਤੋਂ ਲਿਪਟ ਹੈ ਕੇਲ ਕੌਣ ਕਰਦਾ ਬਗਲਾ ਤਿਰਕੁਟੀ 'ਚ ਬੈਠਾ ਤਿਰਕੁਟੀ ਵਾਲਾ ਜੁੜਿਆ ਹੋਇਆ ਬਾਹਰ ਹਿਰਦੇ ਵਾਲਾ ਨਹੀਂ ਜੁੜਿਆ ਹੋਇਆ ਬਾਹਰ ਹਿਰਦੇ ਵਾਲਾ ਉੱਥੇ ਜੁੜਿਆ ਹੋਇਆ ਸਾਹ ਲੈਣ 'ਚ ਉਹਦਾ ਧਿਆਨ ਬਗਲਾ ਬੈਠਾ ਕੇਲ ਕਰੇ ਕੇਲ ਕਰਨ ਤੇ ਨਹੀਂ ਅਸਲ ਵਿੱਚ ਬਗਲਾ ਦੀ ਕੇਲ ਕਰਦਾ ਹੰਜ ਦਾ ਮਨ ਕੇਲ ਕਰਦਾ ਹੰਜ ਦਾ ਮਨੇ ਬਗਲਾ ਹੰਜ ਦਾ ਜਿਹੜਾ ਮਾਨਾ ਬਗਲਾ ਕੇਲ ਮਨ ਦੇ ਲੈਵਲ ਤੇ ਹੁੰਦੇ ਹੁੰਦੇ ਨੇ ਕੇਲ ਕਰਨ ਦੇ ਹੰਝ ਨੂੰ ਕੇਲ ਬਗਲਾ ਕਰਦਾ ਤਾਂ ਪੈ ਗਿਆ ਹੰਝ ਨੂੰ ਇਹ ਕੀ ਹੋ ਗਈ ਗੱਲ ਹੰਜ ਦਾ ਕੀ ਕਸੂਰ ਸੀ ਅਸੱਚ ਬਗਲਾ ਕੁਝ ਚੀਜ਼ ਦੀ ਸੀ ਹੱਜ ਦਾ ਵਰ ਬਗਲਾ ਉਹ ਕਹਿੰਦਾ ਯਾਰ ਕੀ ਕਰੀਏ ਕੀ ਦੱਸਾਂ ਕਹਿੰਦਾ ਤੈਂ ਗਲਤੀ ਕਿਵੇਂ ਕਰ ਲਈ ਕਹਿੰਦਾ ਬਸ ਮਨੇ ਉਸ ਵੇਲੇ ਹੋਣੇ ਜਾਓਗੇ ਮੈਂ ਕੀ ਕਰਦਾ ਹੁਣ ਮਨ ਅੱਡ ਖੜਾ ਆ ਅੱਡ ਖੜਾ ਕਹਿੰਦਾ ਪਤਾ ਨਹੀਂ ਉਸ ਵੇਲੇ ਮਨ ਨੂੰ ਕੀ ਹੋ ਗਿਆ ਇਹ ਘਟੀਆ ਕੰਮ ਮੈਂ ਕਿਉਂ ਕਰ ਲਿਆ ਮੈਨੂੰ ਗੁੱਸਾ ਕਿਉਂ ਆ ਗਿਆ ਇਹ ਉਹ ਹੰਝ ਦਾ ਹੀ ਮਨ ਹੈ ਕੇਲ ਕਰਨ ਦੇ ਹੰਝ ਨੂੰ ਅਚਿੱਤੇ ਬਾਜ ਪਏ ਬਾਜ ਪਏ ਤੇ ਸਰਬ ਦੇ ਬਾਜ ਦਾ ਮਤਲਬ ਕੋਈ ਉਹ ਨਹੀਂ ਪਿਆ ਆਵਾਜ਼ ਆਵਾਜ਼ ਨੂੰ ਬਾਜ ਕਹੀਏ ਉਹਨੂੰ ਹੁਕਮ ਹੋਇਆ ਆਵਾਜ਼ ਪੈ ਗਈ ਆ ਜਾ ਬਾਈ ਛੱਡਿਆ ਟਾਈਮ ਖਤਮ ਹੋ ਗਿਆ ਤੁਹਾਡਾ ਆਵਾਜ਼ ਲੱਭਦਾ ਬਾਜ ਨਹੀਂ ਹੈ ਬਾਜ ਨਹੀਂ ਹੈ ਆਪਾਂ ਬਾਜ ਸਮਝਦੇ ਪੰਜਾਬੀ ਹੈ ਨਾ ਤੁਹਾਡੀ ਬੋਲੀ ਤਾਂ ਕਰਕੇ ਕਹਿੰਦੇ ਹਾਂ ਤਾਂ ਕਹਿੰਦੇ ਨਹੀਂ ਬਾਜ ਪੈ ਗਈ ਬਾਜ ਪੈ ਗਈ ਨਹੀਂ ਕਹਿੰਦੇ ਕੋਰਟ ਦੇ ਵਿੱਚ ਕਚਹਿਰੀ 'ਚ ਬਾਜ ਨਹੀਂ ਪੈਂਦੀ ਤੇ ਬਾਜੇ ਕਹਿੰਦੇ ਬਾਜ ਪਾਇਆ ਤੇ ਸਰਬ ਦੇ ਹੁਕਮ ਉਹਦਾ ਹੋਇਆ ਬਲਾਵਾ ਉਹਦਾ ਆਇਆ ਕੇਲਾ ਬਸਰੀਆ ਛੁੱਟ ਗਈ ਤੇਰੇ ਗੁੱਡੀ ਵਿਸਰ ਗਈ ਗੱਲ ਤੇ ਫਿਰ ਬਗਲਾ ਕਿੱਥੇ ਗਿਆ ਇੱਕੋ ਹੀ ਆ ਰੋ ਰਹੀ ਹੁਣ ਪਾਸੋ ਜਿਹੜਾ ਬਾਹਰ ਤੇ ਛੱਡਿਆ ਹੋਇਆ ਸੀ ਸਿਰਕੁਟੀ ਵਾਸਤੇ ਛੱਡਿਆ ਹੋਇਆ ਸੀ ਰੋ ਰਿਓ ਖਿੱਚ ਲਿਆ ਖਿੱਚ ਤੇਜ ਜਬ ਤੋ ਲਾਈਟ ਆਫ ਕੀਤੀ ਬਲਬ ਲਾਈਟ ਆਫ ਨਹੀਂ ਤਾਂ ਫਿਰ ਬਲਬ ਹੈ ਕਛੂ ਨੇ ਸਰੀਆ ਰੋ ਆਪਣੇ ਪੈਰ ਵਿੱਚ ਕਰ ਲੈ ਲੈ ਗਏ ਚੱਕ